ਜਦੋਂ ਦਸਮ ਪਾਤਸ਼ਾਹ ਤੋਂ ਬਾਅਦ ਜੋ ਖਾਲਸਾ ਫੌਜ ਦਾ ਨਾਮ ਦਿੱਤਾ ਗਿਆ ਉਹ ਨਿਹੰਗ ਸਿੰਘਾਂ ਨੂੰ ਦਿੱਤਾ ਗਿਆ ਸੀ ਹਾਂਜੀ ਹਾਂ ਤੇ ਗੁਰਬਾਣੀ ਵਿੱਚ ਅਸਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਇੱਕ ਜਗ੍ਹਾ ਇਹ ਸ਼ਬਦ ਦੀ ਵਰਤੋਂ ਕੀਤੀ ਹੈ ਜੀ ਨਿਰਭਉ ਹੋਇਓ ਭਇਆ ਨਿਹੰਗਾ ਚੀਤ ਨਾ ਆਇਓ ਕਰਤਾ ਸੰਗਾ ਲਸਕਰ ਜੋੜੇ ਕਿਆ ਸੰਭਾਹਾ ਨਿਕਸਿਆ ਫੂਕ ਤਾਂ ਹੋਇਓ ਗਇਓ ਸਵਾਹਾ ਇਹ ਨਿਰਭਉ ਹੋ ਗਿਆ ਨਿਰਭਉ ਹੋ ਗਿਆ ਫਿਰ ਨਿਹੰਗਾ ਜੇ ਰਹਿ ਤੋ ਹੋ ਗਿਆ ਫਿਰ ਹੁੰਦਾ ਜੇ ਪੈ ਹੈਗੀ ਆ ਫਿਰ ਨਿਹੰਗ ਨਹੀਂ ਹੈ ਹੰਕਾਰ ਹੈਗਾ ਜੇ ਪੈ ਹੈਗੀ ਹੈ ਪੈ ਨਹੀਂ ਚਿੰਤਾ ਨਹੀਂ ਤਾਂ ਹੰਕਾਰ ਨਹੀਂ ਇਹ ਗੱਲ ਮਤਲਬ ਹੰਕਾਰ ਤੋਂ ਰਹਿਤ ਇਹ ਨਿਹੰਕਾਰ ਨਹੀਂ ਹੋ ਸਕਿਆ ਇਹਨੂੰ ਹਰ ਪ੍ਰਭ ਸੰਗ ਆ ਜਿਹੜਾ ਉਹਦਾ ਚੇਤਾ ਹੀ ਨਹੀਂ ਆਇਆ ਲਸਕਰ ਜੋੜੇ ਕਿਆ ਸੰਭਾਹਾ ਨਿਕਸਿਆ ਫੂਕ ਤਾਂ ਹੋਇਓ ਗਇਓ ਸਵਾਹਾ ਆਓ ਫਿਰ ਉਹ ਤਿੰਨ ਪੰਕਤੀਆਂ ਜਿਹੜੀਆਂ ਬਾਕੀ ਨੇ ਨਾ ਉਹ 네ਗੇਟਿਵ ਨੇ ਇੱਕੋ ਪੰਕਤੀ ਪਹਿਲੀ ਪੋਜ਼ਿਟਿਵ ਹੈ ਹਾਂਜੀ ਪਰ ਪ੍ਰਭ ਸੰਗ ਵਾਲਾ ਚਿੱਤ ਨਹੀਂ ਆਇਆ ਫਿਰ ਉਹ ਗਾਂ ਦੋ ਪੰਕਤੀਆਂ ਉਸੇ ਤੇ ਲਾਗੂ ਨੇ ਅੱਛਾ ਪਰ ਇਹ ਹੁਣ ਜੇ ਆਪਾਂ ਪੜ੍ਹਦੇ ਆ ਤਾਂ ਜੋ ਅੱਜ ਕੱਲ ਨਿਹੰਗਾਂ ਸੰਸਥਾਵਾਂ ਕਰ ਰਹੀਆਂ ਉਹ ਤਾਂ ਇਹ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਪਰ ਤਿੰਨ ਪੰਕਤੀਆਂ ਲੱਗਦੀਆਂ ਜੀ ਲੱਗਣੀਆਂ ਹੀ ਉਹ ਦੇਖੋ ਨਾ ਜਦ ਕੋਈ ਪੁਰਾਣਾ ਹੋ ਜਾਂਦਾ ਕੋਈ ਚੀਜ਼ ਤਾਂ ਉਹ ਪੁਰਾਣੀ ਹੋਏ ਨੂੰ ਸੁੱਟਦਾ ਹੀ ਦੇ ਬਾਹਰ ਝੂਠ ਜਿੱਥੇ ਹੁੰਦਾ ਪੁਰਾਣਾ ਹੋ ਜਾਂਦਾ ਸੱਚ ਦਾ ਪੁਰਾਣਾ ਹੁੰਦਾ ਨਹੀਂ ਪੁਰਾਣਾ ਹੋ ਗਿਆ ਨਾ ਇਹ ਜੇ ਤਾਂ ਹੁੰਦੇ ਸੱਚ ਨਾਲ ਜੁੜੇ ਹੋਏ ਅੰਗ ਫਿਰ ਤਾਂ ਪੁਰਾਣਾ ਨਹੀਂ ਸੀ ਹੋਣੇ ਨਹੀਂ ਸਭ ਕੁਝ ਪੁਰਾਣਾ ਹੋ ਗਿਆ ਇਹਨਾਂ ਦਾ ਹੋਏ ਪੁਰਾਣਾ ਸੁੱਟੀਏ ਤੇ ਦਰਗਾਹ 'ਚ ਬਾਹਰ ਸੁੱਟ ਦਿੰਦੇ ਨੇ ਚੱਕ ਪੁਰਾਣਾ ਨਹੀਂ ਰੱਖਿਆ ਜਾਂਦਾ ਇਹਦਾ ਜਿਆਦਾ ਰੋਗ ਲੱਗ ਗਿਆ ਸੱਚ ਚਲਾ ਗਿਆ ਸੱਚ ਨਹੀਂ ਹੈ ਹੋ ਗਏ ਵਾਇਆ ਬਸ ਸੁਰਤੀ ਹੋ ਗਈ ਮਾਇਆ ਨੇ ਢਾਲੇ ਬਸ ਖਤਮ ਹੋ ਗਈ ਗੱਲ ਬਾਹਰਲੇ ਸ਼ਰੀਰ ਨਾਲ ਜੁੜ ਕੇ ਬਾਹਰਲੇ ਬਾਣੇ ਨਾਲ ਜੁੜ ਕੇ ਸੰਸਾਰ ਦੀ ਗੋਲਕ ਨਾਲ ਜੁੜ ਕੇ ਪਰ ਰੋਟੀ ਪਾਣੀ ਉਹ ਜਿਹੜੀ ਗਿਆਨ ਦੀ ਗੱਲ ਸੀ ਮਨ ਜਿੱਤਣ ਵਾਲੀ ਗੱਲ ਸੀ ਚਾਰ ਪਦਾਰਥਾਂ ਦੇ ਦਾ ਟਾਰਗੇਟ ਸੀ ਜੇ ਕੋ ਚਾਰ ਪਦਾਰਥ ਮੰਗਾ ਉਹ ਟਾਰਗੇਟ ਹੈ ਨਹੀਂ ਕਿਸੇ ਦਾ ਰਹਿ ਗਈ ਜਾਣਾ ਸੀ ਰਹੇਗਾ ਕੁਝ ਨਹੀਂ ਰਹੇਗਾ ਖੋਲੇ ਖੋਲ ਦੇਖਿਆ ਵੀ ਉਹ ਉਹਨਾਂ ਨੇ ਛੌਣੀਆਂ ਬਣਾਈਆਂ ਲਸ਼ਕਰ ਜੋੜੇ ਕੀਆ ਸੰਬਾਹਾ ਨਿਕਸਿਆ ਫੂਕ ਤਾਂ ਹੋਏਗੇ ਸੁਹਾ ਉਹ ਲਸ਼ਕਰ ਸਾਡੇ ਦਾ ਤਾਂ ਦੋ ਵਾਰ ਜੋੜੇ ਨੇ ਪਹਿਲਾਂ ਛੇਵੇਂ ਪਾਸ਼ਾ ਨੇ ਜੋੜੇ ਜਦ ਉਹਨਾਂ ਨੇ ਪੰਜਵੇਂ ਪਾਸ਼ਾ ਤੇ ਸ਼ੀਰ ਕਰਤਾ ਧੱਕਾ ਕੀਤਾ ਤੇ ਛੇਵੇਂ ਪਾਸ਼ਾ ਨਾਲ ਸੁਲਾ ਹੋ ਗਈ ਵੀ ਤੁਸੀਂ ਕੁਝ ਨਾ ਕਹੋ ਇਹ ਇਹਨਾਂ ਨੂੰ ਮੈਂ ਆਪੇ ਸਾਂਭੂ ਤੇ ਛੇਵੇਂ ਪਾਸ਼ਾ ਨੇ ਕਿਹਾ ਬਿਲਕੁਲ ਗੁਰੂ ਘਰ ਵੱਲੋਂ ਹਮਲਾ ਨਹੀਂ ਹੋਊ ਜਾਏ ਕਰੇ ਦਿਲ ਥੋੜੇ ਤੇ ਆਪਾਂ ਨੇ ਨਹੀਂ ਕਰਨਾ ਸਤਵੇਂ ਪਾਸ਼ਾ ਨੇ ਵੀ ਘੜਾਤੇ ਦਸਮ ਪਾਸ਼ਾ ਨੇ ਫੇਰ ਹਥਿਆਰ ਚੱਕੇ ਨੇ ਨੌਵੇਂ ਪਾਸ਼ਾ ਦੇ ਬਾਅਦ ਜਦੋਂ ਉਹਨਾਂ ਨੇ ਨੌਵੇਂ ਪਾਸ਼ਾ ਦੇ ਫੇਰ ਸ਼ਹੀਦੀ ਕਰਤੀ ਤੇ ਅੱਜ ਤਾਂ ਕੋਈ ਨਹੀਂ ਸਾਨੂੰ ਕੋਈ ਕਹਿੰਦਾ ਅੱਜ ਕੱਲ ਹੁਣ ਚੱਕੀ ਫਿਰਦੇ ਨੇ ਸਾਰੇ ਅੱਜ ਤਾਂ ਇਹਦੀ ਲੋੜ ਨਹੀਂ ਹੈ ਮੈਂ ਦਸਮ ਪਾਸ਼ਾ ਲੈ ਆਪ ਲੜੂ ਨਾ ਫੌਜ ਲੜਾਉ ਨਾ ਮੈਂ ਹੁਣ ਲੜਨਾ ਨਾ ਹੁਣ ਫੌਜ ਲੜਾਉਣੀ ਹੈ ਮੈਂ ਪਟਵੀਰ ਸਿੰਘ ਬਾਦ ਮਗਾਉਂ ਗੋਸ਼ੇ ਕਮਾਂਡ ਕੇ ਫੇਰ ਕੀ ਆਈਡੀਆ ਰਹਿ ਗਿਆ ਜਦੋਂ ਕੋਈ ਨਹੀਂ ਫਿਰਦੇ ਨੇ ਉਹਦਾ ਆਈਡੀਆ ਕੋਈ ਨਹੀਂ ਆ ਤਾਂ ਸੁਣੀਓ ਨਹੀਂ ਗੱਲ ਗੁਰਬਾਣੀ ਕਹੀ ਹੋਈ ਸੀ ਤੁਸੀਂ ਤਾਂ ਸਮਝਦੇ ਪਾਠ ਕਰਦੇ ਹੋ ਖੰਡ ਪਾਠ ਕਰਦੇ ਹੋ ਇਹ ਪੰਕਤੀ ਵੀ ਪੜ੍ਹਦੇ ਹੋ ਪਤਾ ਹੀ ਨਹੀਂ ਕੀ ਪੜ੍ਹਦੇ ਜੋ ਕਰਨੇ ਵਾਲਾ ਕੰਮ ਤਾਂ ਛੱਡਿਆ ਹੋਇਆ ਜਿਹਦਾ ਅਰਥ ਕੋਈ ਨਹੀਂ ਉਹਦੇ ਮਗਰ ਪਏ ਹੋਏ ਨੇ ਹਾਂਜੀ ਤਤ ਵਾਲੀ ਗੱਲ ਵਿੱਚ ਹਾਂ ਠੀਕ ਹੈ ਜੀ ਤਤ ਗਿਆਨ ਤੋਂ ਦੂਰ ਹੈ ਤਾਂ ਜੋ ਦਸਮ ਪਾਤਸ਼ਾਹ ਨੇ ਦੱਸਿਆ ਸੀ ਉਹ ਤੋਂ ਤਾਂ ਵਿਚਾਰਧਾਰਾ ਤੋਂ ਬਹੁਤ ਦੂਰ ਹੋ ਗਏ ਹੈ ਦੂਰ ਹੋ ਗਏ ਬਹੁਤ ਤਾਂ ਹੀ ਤਾਂ ਵਿੱਚ ਗੋਲੀਆਂ ਚੱਲਦੀਆਂ ਨੇ ਹਾਂਜੀ ਅਸਲੇ ਹੋਰ ਕਬਜ਼ੇ ਆਏ ਉਹ ਸੰਸਾਰੀ ਇਹ ਕੀ ਹੈ ਸਭ ਕੁਝ ਕਾਦੇ ਵਾਸਤੇ ਲੜਨਾ ਸੀਗਾ ਜੇ ਸੂਝ ਹੋਵੇ ਰਿਜ਼ਲਟ ਵੀ ਸਾਹਮਣੇ ਹੀ ਸਾਡੇ ਹਾਂਜੀ ਦਸਮ ਗ੍ਰੰਥ ਵਿੱਚ ਵੀ ਆਉਂਦਾ ਜੀ ਨਿਹੰਗਾ ਸ਼ਬਦ ਇੱਕ ਵਾਰ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾ ਹਾਂਜੀ ਵਾਛੜ ਘੱਤੀ ਸੂਲੇ ਵਿੱਚ ਖੇਤ ਕਰਤਾ ਆ ਤੂ ਕਰਪਾ ਤਖੀਆਂ ਵੜ ਲਾਹੇ ਨੰਗਾ ਆ ਪਹਿਲਾਂ ਦਲਾਂ ਮਿਲਿੰਦੇ ਆ ਭੇੜ ਪਿਆ ਨਿਹੰਗਾ ਹਾਂਜੀ ਪਹਿਲਾਂ ਦਲਾਂ ਮਿਲਿੰਦੇ ਆ ਭੇੜ ਪਿਆ ਨਿਹੰਗਾ ਇੱਥੇ ਕੀ ਭਾਵੇਂ ਜੀ ਨਿਹੰਗ ਜਿਹੜਾ ਹੈ ਮੂਰੇ ਹੋ ਕੇ ਲੜਦਾ ਪਿੱਛੇ ਨਹੀਂ ਹਟਦਾ ਉਹ ਆਏ ਗਿਆਨ ਦੀ ਚਰਚਾ ਦੀ ਲੜਾਈ ਹੈ ਉੱਥੇ ਵੀ ਉਹਨਾਂ ਦੇ ਅੰਗ ਪੈਰ ਜਿਹੜੇ ਔਗਣ ਨੇ ਵੱਢੀ ਜਾਂਦੇ ਨੇ ਉਹ ਉਹਦੇ ਗੁਣਾ ਦੀ ਕੱਟਣ ਦੀ ਕੋਸ਼ਿਸ਼ ਕਰਦਾ ਹੋਇਆ ਉਹ ਗੁਣ ਤਾਂ ਕੱਟ ਹੁੰਦੇ ਹੀ ਨਹੀਂ ਹੁੰਦੇ ਔਗਣੇ ਕੱਟ ਹੁੰਦੇ ਨੇ ਆਪਣੇ ਆਪਣੇ ਵਾਰ ਕਰਦੇ ਨੇ ਆਪਣੇ ਆਪਣੇ ਤਰਕ ਮਾਰਦੇ ਨੇ ਘੜਦੇ ਨੇ ਤੇ ਘੜੀਏ ਸੁੱਤ ਮਤ ਮਨ ਬੁੱਧ ਦੋਹੇ ਜਗਾ ਆਦ ਤੇ ਦਸਮ ਵਿੱਚ ਇਹ ਨਿਹੰਗ ਸ਼ਬਦ ਜੇ ਨਿਰਾਕਾਰੀ ਅਰਥਾਂ 'ਚ ਆਉਂਦਾ ਹੈ ਜੀ ਬਿਲਕੁਲ ਬਿਲਕੁਲ ਨਿਰਾਕਾਰੀ ਸ਼ਬਦਾਂ 'ਚ